ਮਹੱਲਾ ਦੂਜਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਹ ਜੱਗ ਸੱਚੇ ਕੀ ਹੈ ਕੋਠੜੀ ਇਹ ਜਾਂਦਾ ਸੱਚੇ ਨੇ ਆਪਣੇ ਵਾਸਤੇ ਕੋਠੜੀ ਬਣਾਈ ਹੈ ਸੱਚਾ ਕੌਣ ਸੱਚਾ ਜਿਹੜਾ ਹਮੇਸ਼ਾ ਰਹਿੰਦਾ ਆਤਮਾ ਸੱਚ ਸਰੂਪ ਹੈ ਆਤਮਾ ਵਾਸਤੇ ਕੋਠੜੀ ਬਣਾਈ ਹੈ ਘਰ ਬਣਾਇਆ ਐਸੇ ਗ੍ਰਹਿ ਹਮ ਬਹੁਤ ਬਸਾਏ ਸਰੀਰ ਜੱਗ ਹੁੰਦਾ ਜਿਹੜਾ ਸਰੀਰ ਆ ਨਾ ਜੱਗ ਕਹਿੰਦੇ ਨੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਚਵਾਸ ਸੱਚੇ ਦਾ ਵਿਸ਼ਵਾਸ ਇਹਦੇ ਵਿੱਚ ਸੱਚਾ ਵਸਦਾ ਹੈ ਸੱਚਾ ਦੇ ਵਿੱਚ ਵਸਦਾ ਹੈ ਸੱਚੇ ਦਾ ਵਿਸ਼ਵਾਸ ਹੈ ਇਕਨਾ ਹੁਕਮ ਸਮਾਏ ਲਏ ਇਕਨਾ ਹੁਕਮੇ ਕਰੇ ਵਿਨਾਸ਼ ਇਕਵਾ ਇਕਨਾ ਹੁਕਮ ਸਮਾਏ ਲਏ ਕੁਛ ਐਸੇ ਨੇ ਜਿਨ੍ਹਾਂ ਨੂੰ ਹੁਕਮ ਆਪਣੇ ਵਿੱਚ ਸਮਾ ਲੈਂਦਾ ਹੈ ਹੁਕਮ 'ਚ ਕੋਈ ਧੱਕੇ ਨਾਲ ਨਹੀਂ ਸਮਾ ਸਕਦਾ ਇਕਨਾ ਹੁਕਮ ਹੀ ਸਮਾਏ ਲਏ ਇਕਨਾ ਹੁਕਮ ਹੀ ਸਮਾਏ ਲਏ ਹਾਂ ਆਪਣੇ ਹੁਕਮ ਦੁਆਰਾ ਇਹ ਕਰਾਂ ਨੂੰ ਉਹਨਾਂ ਨੇ ਸੱਚਖੰਡ ਤੇ ਜਿਉਂਦਿਆਂ ਨੂੰ ਸੱਚਖੰਡ 'ਚ ਲੈ ਗਿਆ ਐਵੇਂ ਲੱਗਦਾ ਆਪਾਂ ਨੂੰ ਵੀ ਉਹ ਦੇ ਕਰਕੇ ਹੈਗੇ ਨੇ ਉਹ ਦੇ ਚਾਹੁੰਦੇ ਹੋਏ ਵੀ ਸੱਚਖੰਡ ਸੱਚ ਨਾਲ ਜੁੜਿਆ ਹੈ ਸੱਚਖੰਡ ਦੇ ਵਿੱਚ ਇਕਨਾ ਹੁਕਮੇ ਕਰੇ ਵਿਨਾਸ਼ ਇਕਨਾ ਦਾ ਹੁਕਮ ਨਾਲ ਵਿਨਾਸ਼ ਹੋ ਰਿਹਾ ਵਿਨਾਸ਼ ਕਾਹਦਾ ਹੋ ਰਿਹਾ ਵਿਨਾਸ਼ ਅਕਲ ਦਾ ਹੋ ਰਿਹਾ ਉਹਨਾਂ ਦੀ ਦਾ ਉਹਨਾਂ ਦੀ ਅਕਲ ਦਾ ਬਨਾਸ ਹੋ ਰਿਹਾ ਜਿਹੜੇ ਪੁੱਠੇ ਰਾਹ ਪੈ ਹੋਏ ਨੇ ਨਾ ਉਹਨਾਂ ਦੀ ਬੁੱਧੀ ਭ੍ਰਸ਼ਟ ਹੋ ਰਹੀ ਹੈ ਜਿਹੜੇ ਬੜੇ ਬੜੇ ਸੰਤ ਬਣੇ ਫਿਰਦੇ ਨੇ ਬੁੱਧੀ ਭ੍ਰਸ਼ਟ ਹੋ ਰਹੀ ਹੈ ਕਾਂ ਵਾਸਤੇ ਬਹੁਤ ਔਖੇ ਚੜੇ ਨੇ ਚੜਾਈ ਤੱਕ ਜੋ ਹੁਣ ਕਰ ਰਹੇ ਨੇ ਬੁੱਧੀ ਭ੍ਰਸ਼ਟ ਹੋ ਰਹੀ ਹੈ ਹੁਣ ਉਹਨਾਂ ਦੀ ਚਾਹ ਰੱਖ ਲੈਣ ਜਿਹੜਾ ਉੱਪਰ ਚੜ ਕੇ ਥੱਲੇ ਨੂੰ ਝਾਕਣ ਲੱਗ ਜੇ ਉੱਪਰ ਚੜ ਗਿਆ ਉੱਪਰ ਨੂੰ ਚੱਕਣਾ ਚਾਹੀਦਾ ਥੱਲੇ ਨੂੰ ਚੱਕਣਾ ਚਾਹੀਦਾ ਮੇਰੀ ਕਿੰਨੀ ਮੰਜ਼ਲ ਰਹਿ ਗਈ ਹੈ ਦੇਖਣਾ ਚਾਹੀਦਾ ਇੱਕ ਤਾਂ ਇਹ ਹੈ ਥੱਲੇ ਨੂੰ ਜਿਹੜਾ ਚਾਕੂ ਦੇਖੋ ਮੇਰੇ ਥੱਲੇ ਕਿੱਦਾਂ ਨੇ ਜਿਹੜਾ ਥੱਲੇ ਨੂੰ ਚਾਕੂ ਨੂੰ ਆਪ ਤੋਂ ਉੱਚਾ ਕੋਈ ਨਹੀਂ ਲੱਗਦਾ ਆਪੇ ਅਗਰ ਤਾਂ ਥੱਲੇ ਨੂੰ ਜਾਗਦਾ ਹੋ ਜਿਹੜਾ ਥੱਲੇ ਨੂੰ ਜਾਗਦਾ ਸਭ ਤੋਂ ਉੱਚਾ ਹੁੰਦਾ ਉਹ ਕਿਤੋਂ ਜਾਗਣਗੇ ਉੱਚਾ ਤੁਸੀਂ ਜੇ ਉੱਧਰ ਨੂੰ ਜਾਗੋਗੇ ਸਾਰੇ ਆਪ ਤੋਂ ਉੱਚੇ ਹੀ ਲੱਗਦੇ ਨੇ ਥੱਲੇ ਵਾਲੇ ਦੇਖਦੇ ਹੀ ਨਹੀਂ ਥੱਲੇ ਵਾਲੇ ਨਹੀਂ ਦੇਖੀ ਜਾਂਦੇ ਅਗਾ ਕੋ ਤਰਾਹ ਪਾਛੇ ਫੇਰ ਬੋਲਣਾ ਥੱਲੇ ਨੂੰ ਨਹੀਂ ਝਾਕੀ ਜਾਂਦਾ ਪਿੱਛੇ ਨੂੰ ਨਹੀਂ ਦੇਖੀਦਾ ਜਿਹੜਾ ਸਫ਼ਰ ਤੈਅ ਕਰ ਲਿਆ ਜਿਹੜਾ ਸਫ਼ਰ ਤੈਅ ਕਰ ਲਿਆ ਉਹਦੇ ਪਿੱਛੇ ਮੁੜ ਕੇ ਨਹੀਂ ਦੇਖੀਦਾ ਹੁੰਦਾ ਅੱਗੇ ਨੂੰ ਚਲੋ ਜੇ ਚੜਾਈ ਚੜਦਾ ਤਾਂ ਵੀ ਅੱਗੇ ਨੂੰ ਚਲੋ ਉੱਤੇ ਨੂੰ ਚਲੋ ਉੱਤੇ ਦਾ ਸਬਰ ਛੱਡਤਾ ਸੰਤਾਂ ਨੇ ਪਖੰਡ ਪਖੰਡਵਾਦ ਫੜ ਲਿਆ ਕਬੀਰ ਚੇਲੇ ਬਹੁ ਕੀਏ ਕੇਸੋ ਕੀਓ ਨਾ ਮੀਤ ਚਾਲੇ ਤਿਆਰ ਮਿਲਣ ਕੋ ਅਟ ਗਿਆ ਚੀਤ ਅਟਕ ਗਿਆ ਚਿਤ ਅੱਗੇ ਨੂੰ ਜਾਣ ਤੇ ਚਿਤ ਅਟਕ ਗਿਆ ਥੱਲੇ ਝਾਕਣ ਲੱਗੇ ਚੇਲੇ ਕਿਤੇ ਨੇ ਆਸਾ ਉਹ ਨਹੀਂ ਉਹੀ ਨੇ ਹੋਰ ਕੋਈ ਹੋਰ ਕੀ ਹੈ ਰੋਈ ਜਾਣ ਔਰ ਰੋਂਦੇ ਫਿਰ ਜਾਣ ਕੀ ਫਰਕ ਪੈਂਦਾ ਜੋ ਸੱਚ ਸੀ ਪ੍ਰਗਟ ਹੋ ਗਿਆ ਜੋ ਸੱਚ ਸੀ ਪ੍ਰਗਟ ਹੋ ਗਿਆ ਸੱਚ ਦਾ ਪ੍ਰਗਟ ਹੋਏ ਜਾਣ ਜੇ ਅਸਲੀ ਸੀ ਬਾਹਰ ਆ ਗਈ ਹਾਂਜੀ ਇਕ ਨਾ ਹੁਕਮ ਸਮਾਇ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਇਕ ਨਾ ਭਾਣੇ ਕੱਢ ਲੈ ਇਕਰਾਂ ਨੂੰ ਆਪਣੇ ਭਾਣੇ ਦੇ ਨਾਲ ਆਪਣੀ ਇੱਛਾ ਨਾਲ ਕੱਢ ਲੈਂਦਾ ਹੈ ਉਹਦੀ ਵੀ ਇੱਛਾ ਜਿਹੜੇ ਅਰਦਾਸ ਕਰਦੇ ਨੇ ਵੀ ਤੂੰ ਕੱਢ ਲੈ ਉਹਨਾਂ ਨੂੰ ਕੱਢ ਲੈਂਦਾ ਪਰ ਕੱਢਦਾ ਜਿਆਦਾ ਜਦ ਉਹਦੀ ਮਰਜ਼ੀ ਹੁੰਦੀ ਹੈ ਉਹ ਤਾਂ ਕਹਿ ਰਹੇ ਨੇ ਸਾਨੂੰ ਕੱਢ ਲੈ ਨਾਮ ਦੇਵਤਾ ਵਾਹ ਮੰਗ ਰਿਹਾ ਵਾਹ ਦੇ ਵਾਹ ਦੇ ਬਾਪ ਮੀਠਲਾ ਜਿਹੜਾ ਮੰਗ ਰਿਹਾ ਉਹਨੂੰ ਕੱਢ ਵੀ ਲੈਂਦਾ ਕੱਢ ਲੈਂਦਾ ਜਿਆਦਾ ਜਾਉ ਦੀ ਗੱਲ ਸੁਣਦਾ ਨਹੀਂ ਸੁਣਦਾ ਹੀ ਨਹੀਂ ਸੁਣਦਾ ਕਾਦਾ ਬਬੀਆ ਅੰਮ੍ਰਿਤ ਵੇਲੇ ਬੋਲਿਆ ਵਾਜਾ ਦੇਖ ਲੈਂਦਾ ਵੀ ਹੁਣੇ ਬਿਲਕੁਲ ਅਸਲ ਦੇ ਵਿੱਚ ਅੰਦਰੋਂ ਹੀ ਬੋਲ ਰਿਹਾ ਹੈ ਹੁਣੇ ਸੱਚਾ ਹੀ ਬੋਲ ਰਿਹਾ ਹੈ ਪਹਿਲਾਂ ਦੇਖਦਾ ਰਹਿੰਦਾ ਦੁਚਿੱਤੀ ਜੀ ਬੋਲ ਰਿਹਾ ਹੈ ਜਦ ਦੁਚਿੱਤੀ ਜੀ ਬੋਲ ਰਿਹਾ ਨਾ ਅਸੀਂ ਵੀ ਰੋਜ਼ ਅਰਦਾਸਾਂ ਕਰਦੇ ਹਾਂ ਗੁਰਦਾਰੇ ਕੁਝ ਹੋਰ ਹੁੰਦੀ ਹੈ ਸਾਡੀ ਪੋਜੀਸ਼ਨ ਕੋਈ ਨਹੀਂ ਸਾਰ ਹੋਰ ਹੋ ਜਾਂਦੀ ਹੈ ਜੇ ਕਿਸੇ ਦੀ ਕੋਈ ਸੁਰਤ ਜੁੜੀ ਵੀ ਹੋਵੇ ਤਾਂ ਕੀਰਤਨ ਵੇਲੇ 2 ਮਿੰਟ ਜੁੜੀ ਹੁੰਦੀ ਹੈ ਆਧਾ ਘੰਟਾ ਘੰਟਾ ਬਾਹਰ ਆ ਕੇ ਫਿਰ ਉਹੀ ਹੋ ਜਾਂਦੀ ਹੈ ਫਿਰ ਕਾਹਦੇ ਸੁਣੂ ਸਾਡੀ ਅਰਦਾਸ ਟੈਸਟ ਕਰਕੇ ਦੇਖ ਲਿਆ ਜਦ 24 ਘੰਟੇ ਜੁੜੀ ਰਹੇ ਨਾ ਫੇਰ ਗੱਲ ਕਰਦਾ ਵੀ ਹੁਣ ਇਹਦੀ ਸੁਣੀ ਜਾਣੀ ਚਾਹੀਦੀ ਹੈ ਸਤ ਸੰਤੋਖ ਤੇ ਬਿਨਾ ਅਰਦਾਸ ਸੁਣਦਾ ਹੀ ਨਹੀਂ ਕਿਸੇ ਦੀ ਜਿਨਾ ਜਰ ਸਤ ਸੰਤੋਖ ਵਾਕਈ ਸੰਤੋਖੀ ਨਹੀਂ ਬੰਦਾ ਸੰਤੋਖੀ ਕੌਣ ਹੁੰਦਾ ਜਿਹੜਾ ਭਾਣੇ 'ਚ ਚੱਲੇ ਜਿਹੜਾ ਕਹੇ ਜੋ ਦੇਵੇ ਸੋ ਖਾਈ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਤ ਬਹਾਲੇ ਸਾਡੀ ਅਰਦਾਸ ਸੰਤੋਖ ਦੀ ਨਹੀਂ ਸਾਡੀ ਅਰਦਾਸ ਲੋਭ ਦੀ ਹੈ ਪਾਕਿਸਤਾਨ ਦੇ ਗੁਰਦਾਨੇ ਦੀ ਸੇਵਾ ਸੰਭਾਲ ਲਈਏ ਗੋਲ ਕਹੋ ਲੋਭ ਹੈ ਤਾਂ ਨਹੀਂ ਸੁਣਦਾ ਨਾ ਉਹਨੇ ਸੁਣਨੀ ਹੈ 100 ਸਾਲ ਹੋਰ ਕਰੀ ਜਾਣ ਚਾਹੇ ਅਰਦਾਸ ਉਹ ਨਹੀਂ ਸੁਣਦੀ ਕਿਸੇ ਨੇ ਉਹ ਸੁਣਨ ਵਾਲੀ ਅਰਦਾਸ ਨਹੀਂ ਉਹ ਤਾਂ ਇੰਨੀ ਮਾਇਆ ਦੇ ਕੇ ਪਛਤਾਇਆ ਬੇੜਾ ਕਰਕੇ ਹੋਰ ਹੋ ਜਾਊਗਾ ਜੋ ਵੀ ਦੇ ਦਿੱਤੇ ਜਿਹੜਾ ਰਹਿੰਦਾ ਹੁੰਦਾ ਬੇੜਾ ਵੀ ਕਰਕੇ ਹੋ ਜਾਊਗਾ ਜੇ ਮਾਇਆ ਹੋਰ ਦੇਤੀ ਜਿਹਦੀ ਮਾਇਆ ਦਿੱਤੀ ਉਹਨਾਂ ਬੇੜਾ ਕਰਕੇ ਹੋਇਆ ਹੋਰ ਹੋ ਜਾਊਗਾ ਉਹ ਇਹ ਜੀ ਗਲਤੀ ਨਹੀਂ ਕਰ ਸਕਦਾ ਇਕਲਾ ਮਾਇਆ ਵਿੱਚ ਨਿਵਾਸ ਇਕਲਾ ਮਾਇਆ ਵਿੱਚ ਨਿਵਾਸ ਕੁਝ ਐਸਾ ਨੇ ਮਾਇਆ ਦੇ ਵਿੱਚ ਰਹਿ ਕੇ ਰਾਜੀ ਨੇ ਮਾਇਆ ਦੇ ਵਿੱਚ ਰਹਿ ਕੇ ਰਾਜੀ ਨੇ ਗੋਲਕਤਾ ਨਹੀਂ ਸਾਰੇ ਮਾਇਆ ਉਹ ਗੁਰਦਾਰਾ ਨਹੀਂ ਗੋਲਕਤਾ ਹੀ ਮੰਨਦੇ ਸਿਰ ਸੇਵਾ ਸੇਵਾ ਸਮਾਲ ਕੌਣ ਕਰਦਾ ਇਹ ਕਰਦੇ ਨੇ ਸੇਵਾ ਸਮਾਲ ਅਰਦਾਸ ਕਿਨੇ ਕਰਵਾਈ ਹੈ ਸ਼ੁਰੂ ਕਿਨੇ ਕਰਵਾਈ ਹੈ ਜਿਹੜਾ ਕਮੇਟੀ ਦਾ ਪ੍ਰਧਾਨ ਸੀ ਗੋਲਕ ਜੋ ਉਹਦੇ ਕੋਲ ਆਉਣੀ ਸੀ ਮਿਟਿਆ ਨਾਲ ਕੋਈ ਗੋਲ ਕੋਲ ਸੀ ਉਹਨਾਂ ਨੇ ਕਿਹਾ ਵੀ ਸ਼ੁਰੂ ਕਰਾਓ ਅਰਦਾਸ ਤਰਵੀਬ ਕਰੋ ਇਹਨਾਂ ਨੂੰ ਕੀ ਰਾਈਟ ਸੀ ਅਰਦਾਸ ਤਰਵੀਬ ਕਰਨ ਦਾ ਜੋ ਇਹਨਾਂ ਦੀ ਮਰਜ਼ੀ ਤਰਵੀਬ ਕਰ ਲੈਣ ਤੇ ਲੋਕ ਕਿਉਂ ਮੰਨਣਗੇ ਇਸ ਅਰਦਾਸ ਨੂੰ ਜਿਹੜੀ ਗੋਲਗਧਾਰੀ ਆਪਣੀ ਮਰਜ਼ੀ ਤੋਂ ਮਾਇਆਧਾਰੀ ਅਰਦਾਸ ਕਰ ਲੈਣ ਜਾਂ ਮਰਜ਼ੀ ਬਦਲ ਲੈਣ ਕਿਉਂ ਬਾਉਂਡ ਹੋਣਗੇ ਲੋਕ ਮੰਨਣ ਨੂੰ ਇਸ ਗੱਲ ਦੇ ਉਹ ਦਰਸ਼ਨ ਪਰਮਾਤਮਾ ਅਨੁਸਾਰ ਅਰਦਾਸ ਬਗਾਵਤ ਹੋ ਜੂਗੀ ਖਿਲਾਫ ਇਹਨਾਂ ਦੇ ਹੁਣ ਸੱਚੇ ਸੱਚੇ ਆਦਮੀ ਕਿਉਂ ਮੰਨਣਾ ਦੀ ਗੱਲ ਮੂਰਖਾਂ ਦੀ ਮਾਇਆ ਧਾਰੀਆਂ ਦੀ ਗੁਰੂ ਦੀ ਗੱਲ ਮੰਨਣ ਨੂੰ ਬਾਉਂਡਾ ਸੀ ਗੁਰੂ ਬਾਣੀ ਅਨੁਸਾਰ ਗੱਲ ਮੰਨਣ ਨੂੰ ਤਿਆਰ ਹਾਂ ਬਾਣੀ ਤੋਂ ਖਿਲਾਫ ਜਾਣ ਵਾਲੀ ਗੱਲ ਅਸੀਂ ਬਾਉਂਡੀਆਂ ਮੰਨਣ ਨੂੰ ਚਾਹੇ ਅਕਾਲ ਤਖਤ ਦਾ ਵੀ ਪਿਓ ਕਹੇ ਕੋਈ ਹੋਰ ਅਕਾਲ ਤਖਤ ਕੀ ਚੀਜ਼ ਹੈ ਬੰਦੇ ਹੀ ਬੈਠੇ ਨੇ ਉੱਥੇ ਇਹ ਇੱਟਾਂ ਨੇ ਪੱਥਰ ਹੈ ਜਾਂ ਫਿਰ ਆਦਮੀ ਹੈ ਸਵਾਲ ਤਾਂ ਹੈ ਗੁਰਮਤ ਹੈ ਜਾਂ ਨਹੀਂ ਹੈ ਗੁਰਮਤ ਅਨੁਸਾਰ ਗੱਲ ਹੈ ਨਹੀਂ ਹੈ ਜੋ ਤੋਂ ਗੱਲ ਕਹੀ ਜਾਂਦੀ ਹੈ ਜੇ ਗੁਰੂ ਤਾਂ ਤੋੜਦੇ ਨੇ ਸਾਨੂੰ ਫਿਰ ਨਹੀਂ ਕੋਈ ਅਸੀਂ ਬਾਉਂਡੇ ਨਹੀਂ ਬਣਦੇ ਗੁਰੂ ਨਾਲ ਆਪ ਨਹੀਂ ਜੁੜੇ ਹੋਏ ਉਹ ਸਾਨੂੰ ਤੋੜ ਰਹੇ ਨੇ ਅਸੀਂ ਕਿਉਂ ਟੁੱਟੀਏ ਕਿਉਂ ਟੁੱਟੀਏ ਅਸੀਂ ਉਹਨਾਂ ਦੇ ਕਹੇ ਤੇ ਗੁਰੂ ਨੂੰ ਗੁਰੂ ਨਾਲ ਨਹੀਂ ਟੁੱਟ ਸਕਦੇ ਗੁਰੂ ਨਾਲ ਤਾਂ ਬਹੁਤ ਨਹੀਂ ਤੋੜ ਸਕੀ ਸਿੱਖ ਨੂੰ ਜੀ ਨੂੰ ਕੀ ਲੋੜ ਸੀ ਸਿੱਧੀ ਦੇਣ ਦੀ ਇਹ ਦੋ ਕੰਮ ਕਰ ਰਹੇ ਨੇ ਨਾ ਜਿਹੜਾ ਮੁਸਲਮਾਨਾਂ ਨੇ ਕੀਤਾ ਗੁਰੂ ਨਾਲ ਤੋੜਨਾ ਉਹੀ ਕੰਮ ਹੈ ਜਿਹੜਾ ਸਿੱਖ ਵਿਰੋਧੀ ਕਰਦੇ ਆਏ ਨੇ ਆਪ ਟੁੱਟੇ ਨੇ ਲੋਕਾਂ ਨੂੰ ਤੋੜ ਲਗੇ ਜੋੜ ਕੋਈ ਨਹੀਂ ਹੈ ਬਕਵਾਸ ਕਰਦੇ ਨੇ ਸਭ ਸਭ ਖੰਡ ਹੈ ਇਹਨਾਂ ਗੁਰੂ ਨੇ ਜੋੜ ਰਹੇ ਨੇ ਆਪ ਤਾਂ ਦੇਖ ਲਓ ਅੰਦਰ ਛਾਤੀ ਮਾਰ ਕੇ ਕੋਈ ਜੁੜਿਆ ਹੈ ਤੁਹਾਡੇ ਜੋ ਗੁਰੂ ਨੇ ਗੁਰੂ ਦੀ ਗੱਲ ਦਾ ਵੀ ਪਤਾ ਮੈਸੇਜ ਦਾ ਪਤਾ ਕੀ ਹੈ ਕੁਝ ਵੀ ਪਤਾ ਨਹੀਂ ਕਿਸੇ ਨੂੰ ਰੌਲਾ ਪਾਇਆ ਹੋਇਆ ਏਵ ਭੀ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਇਹ ਵੀ ਨਹੀਂ ਕਹਿ ਸਕਦੇ ਦੇਖੋ ਗੁਰੂ ਦੇਵ ਜੀ ਕਹਿੰਦੇ ਨੇ ਇਹ ਵੀ ਨਹੀਂ ਕੋਈ ਕਹਿ ਸਕਦਾ ਭਗਤਾਂ ਨੇ ਇਹ ਦਾਵਾ ਨਹੀਂ ਕੀਤਾ ਹੈ ਕਿ ਜਿਹੜੇ ਜਾ ਰਹੇ ਆ ਅਸੀਂ ਉਹ ਗਟਕਾਠੀ ਰਾਮ ਕੀ ਜੜੇ ਕਿਹਨੂੰ ਇਹ ਜਨਮ ਰਾਸ ਆ ਜਾਣਾ ਕਿਹਨੂੰ ਨਹੀਂ ਹੋਣਾ ਪਾਣਾ ਕਿਹਨੂੰ ਰਾਸ ਹੋਣਾ ਕਿਹਨੂੰ ਨਹੀਂ ਆਉਣਾ ਇਹ ਨਹੀਂ ਕੋਈ ਕਹਿ ਸਕਦਾ ਪਤਾ ਨਹੀਂ ਕਿਥੋਂ ਕਿਥੇ ਕਿਹੜੇ ਜੜ ਇਹਨੇ ਦੀਵਾਰ ਦੇ ਉੱਤੇ ਦਾਣੇ ਲਈ ਉਹ ਇੱਕ ਫੁੱਟ ਦੇ ਫਾਸਲੇ ਤੋਂ ਕੀੜਾ ਡਿੱਗ ਪੈਂਦਾ ਥੱਲੇ ਜਰਾ ਗਲਤੀ ਤੋਂ ਡਿੱਗ ਜਾਂਦਾ ਕਾਲੀ ਕਰ ਜਾਂਦਾ ਵੀ ਮੈਂ ਤਾਂ ਹੁਣ ਚੜ ਗਿਆ ਸਮਾਰ ਕੇ ਨਹੀਂ ਪੰਜਾ ਪਾਉਂਦਾ ਗੱਦਾਂ ਕੋਈ ਪਤਾ ਨਹੀਂ ਕਿੱਥੋਂ ਕਿੱਥੇ ਕਿਹਨੇ ਕਿੱਥੋਂ ਕਿੰਨੀ ਉਚਾਈ ਤੋਂ ਕਿਹਨੇ ਡਰ ਜਾਣਾ ਕਿਹਨੇ ਥੱਲੇ ਉੱਤੇ ਚੜ ਜਾਣਾ ਕੋਈ ਕਹਿ ਸਕਦਾ ਕੁਝ ਕੁਝ ਨਹੀਂ ਕਿਹਾ ਜਾ ਸਕਦਾ ਇਹਦੇ ਬਾਰੇ ਇਹਦੇ ਬਾਰੇ ਕਿਉਂ ਨਹੀਂ ਕਿਹਾ ਜਾਂਦਾ ਕਿਉਂਕਿ ਉਹਦੇ ਆਪਣੇ ਮਨੋਂ ਤੇ ਖੜੀ ਹੈ ਗੱਲ ਦੇਖੋ ਸੱਚਖੰਡ ਦਾ ਫਰਮਾਨ ਹੈ ਗੱਲ ਸੱਚਖੰਡ ਨੇ ਕਹੀ ਹੈ ਉਹ ਕਹਿੰਦੇ ਅਸੀਂ ਵੀ ਨਹੀਂ ਕਹਿ ਸਕਦੇ ਇੰਡੀਪੈਂਡੈਂਟ ਹੈ ਇੱਕ ਜਿਹੜਾ ਆਪ ਚਾਹੇ ਦਾੜ ਵੀ ਇੰਡੀਪੈਂਡੈਂਟ ਹੈ ਵੀ ਹੈ ਇਹਦੇ ਤੇ ਛੱਡਤੀ ਗੱਲ ਤੂੰ ਚਾਹੇ ਇੱਥੇ ਰਹਿ ਮਾਇਆ ਚ ਜਦ ਸੱਚੇ ਕੀ ਕੋਠੜੀ ਨਾ ਇਹ ਤੇਰੀ ਕੋਠੜੀ ਕੋਠੜੀ ਜਾ ਚਾਹੇ ਤਾਂ ਕੋਠੜੀ ਰਹਿ ਚਾਹੇ ਮਹਿਲ ਚ ਰਹਿ ਜਗ ਕੋਠੜੀ ਹੈ ਮਾਇਆ ਕੋਠੜੀ ਹੈ ਕੋਠੜੀ ਕੱਚੀ ਵੀ ਹੁੰਦੀ ਹੈ ਤੇ ਉਧਰ ਮਹਿਲ ਹੈ ਮਹਲਾ ਪੰਜਵਾਂ ਮਹਲਾ ਤੀਜਾ ਮਹਲਾ ਪਹਿਲਾ ਉਹ ਮਹਿਲ ਤੂੰ ਮਹਿਲ 'ਚ ਰਹਿਣਾ ਰਾਜਾ ਬਣ ਕੇ ਰਹਿਣਾ ਸਿਰ ਸਿਆਹ ਬਾਦਸ਼ਾਹ ਬਣ ਕੇ ਰਹਿਣਾ ਕਿ ਭਖਾਰੀ ਬਣ ਕੇ ਕੋਠੜੀ 'ਚ ਰਹਿਣਾ ਜੇ ਕੋਠੜੀ 'ਚ ਕੋਈ ਰਹਿਣਾ ਚਾਹੁੰਦਾ ਹੋਵੇ ਭਿਖਾਰੀ ਬਣ ਕੇ ਰਹੇ ਕਦੋਂ ਉਹਦਾ ਇਰਾਦਾ ਬਦਲ ਜਾਣਾ ਮਹਿਲ ਜਾਣ ਦਾ ਕੋਈ ਨਹੀਂ ਕਹਿ ਸਕਦਾ ਉਹ ਤਾਂ ਜੱਗ ਕੋਠੜੀ ਹੈ ਮਹਿਲ ਕੱਚੀ ਕੋਠੜੀ ਹੈ ਟੈਂਦੀ ਰਹਿਣੀ ਹੈ ਮਹਿਲ ਪੱਕਾ ਹੁੰਦਾ ਇਹ ਤਾਂ ਇਹਦੀ ਅੱਛਾ ਦੀ ਗੱਲ ਹੈ ਇਹਦੇ ਵਿੱਚ ਪਰਮੇਸ਼ਰ ਦਾ ਕੋਈ ਦਖਲ ਨਹੀਂ ਹੈ ਕਿਉਂਕਿ ਆ ਪੰਕਤੀ ਸਭ ਦੱਸਦੀ ਹੈ ਇਹ ਵੀ ਆਖਣਾ ਜਾਪੀ ਜੇ ਕਿਸੇ ਆਲੇ ਰਾਸ ਫਿਰ ਇਹ ਤਾਂ ਸੱਚਖੰਡ ਤੋਂ ਕਹੀ ਹੋਈ ਹੈ ਗੱਲ ਤਾਂ ਬੁਲਾਇਆ ਬੋਲੇ ਨਾਨਕ ਤਾਂ ਨਾਨਕ ਨੇ ਆਪਣੇ ਕੋਲੋਂ ਨਹੀਂ ਗੱਲ ਕਹੀ ਹੈ ਗੱਲ ਸੱਚਖੰਡ ਦੀ ਹੈ ਕਹੀ ਕਹਾਈ ਹੋਈ ਕੋਈ ਨਹੀਂ ਕਹਿ ਸਕਦਾ ਕਿ ਕਿਹਨੂੰ ਇਹ ਗੱਲ ਰਾਸ ਆ ਜਾਣੀ ਹੈ ਗੁਰਬਾਣੀ ਦੀ ਕਿਹਨੂੰ ਨਹੀਂ ਹੋਣੀ ਗੁਰਬਾਣੀ ਸਾਰਾ ਸੁਣਦੇ ਨੇ ਕਿਹਨੂੰ ਰਾਤ ਆ ਜਾਣੀ ਹੈ ਬੀਬੀ ਰੋਜ਼ ਪੜ੍ਹਦੀ ਹੈ ਬਾਣੀ ਰਾਤ ਕਿਤੇ ਹੋਰ ਨੂੰ ਆ ਗਈ ਇੱਕ ਵਾਰ ਸੁਣਿਆ ਰਾਤ ਆ ਗਈ ਰਾਤ ਹੋਰ ਅਮਰਦਾਸ ਨੂੰ ਆ ਗਈ ਆ ਗਈ ਨਾ ਰਾਤ ਬਸ ਫਿਰ ਆ ਗਈ ਕੀ ਪਤਾ ਪੜਨ ਵਾਲੀ ਰਾਤ ਨਹੀਂ ਆਈ ਉਹਨੂੰ ਨਹੀਂ ਰਾਤ ਆਈ ਨੂੰ ਸਮਝ ਨਹੀਂ ਸੀ ਇਸ ਗੱਲ ਦੀ ਅਵਸਥਾ ਉਹ ਨਹੀਂ ਸੀ ਬਣੀ ਹੋਈ ਅਵਸਥਾ ਗੁਰੂ ਅਮਰਦਾਸ ਦੀ ਬਣੀ ਹੋਈ ਸੀ ਨਾਨਕ ਗੁਰਮੁਖੀ ਜਾਣੀ ਹੈ ਜਾ ਕੋ ਆਪ ਕਰੇ ਪ੍ਰਗਾਸ ਨਾਨਕ ਗੁਰਮੁਖੀ ਜਾਣੀ ਹੈ ਜਾ ਕੋ ਆਪ ਕਰੇ ਪ੍ਰਗਾਸ ਗੁਰਮੁਖਾਂ ਨੇ ਕੁਝ ਗੱਲ ਜਾਣੇ ਜੇ ਕੋਈ ਜਾਣੇ ਕੀ ਜਾਣੇ ਸਾਰੇ ਰਾਮ ਰਾਜਾ ਰਾਮ ਦੀ ਕਹਾਣੀ ਗੁਰਮੁਖਾਂ ਨੇ ਜਾਣੀ ਹੈ ਜਿਹੜੀ ਬਿਆਨ ਕੀਤੀ ਹੈ ਕੀ ਬਣਾ ਜਾ ਕੋ ਆਪ ਕਰੇ ਪ੍ਰਗਾਸ ਉਹ ਜਾਣੀ ਹੈ ਇਕਰਾਂ ਭਾਣੇ ਕੱਢ ਲੈ ਇਕਰਾਂ ਆਇਆ ਵਿੱਚ ਨਿਵਾਸ ਐਨੀ ਗੱਲੇ ਜਾਣੀਆਂ ਗੁਰਮੁਖਾਂ ਨੇ ਵੀ ਤਾਂ ਵਾਹ ਨਹੀਂ ਜਾਣੀ ਹੈ ਪਰ ਜਿੰਨੀ ਕਿ ਦੱਸਦੀ ਉਹਦੀ ਹੋ ਜਾਣੀ ਹੈ ਗਾਂ ਜਿਹੜੀ ਕਹਿਤੀ ਨਾ ਇਹ ਵੀ ਆਖਣਾ ਜਾ ਵੀ ਇਹ ਗੁਰਮੁਖਾਂ ਨੇ ਵੀ ਨਹੀਂ ਜਾਣੀ ਹੈ ਕਿਉਂਕਿ ਜਣਾ ਹੀ ਨਹੀਂ ਹੈ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਂਦਾ ਸੋਈ ਜਾਣਾ ਬੁਲਾਇਆ ਹੀ ਬੋਲਿਆ ਗੁਰੂ ਉਹ ਉਤਲੀ ਗੱਲ ਵੀ ਜਿਹੜੀ ਹੈ ਗੁਰਮਖਾਨ ਨੇ ਦੱਸੀ ਹੈ ਵਿਦਵਾਨਾਂ ਨੇ ਕਿਸੇ ਨੇ ਨਹੀਂ ਦੱਸੀ ਕਿਸੇ ਸੰਤ ਨੇ ਨਹੀਂ ਦੱਸੀ ਕਿਸੇ ਸਾਧ ਨੇ ਨਹੀਂ ਦੱਸੀ ਕਿਸੇ ਫਕੀਰ ਨੇ ਨਹੀਂ ਦੱਸੀ ਫਕੀਰ ਦੀ ਪਦਵੀ ਗੁਰਮੁਖ ਥੱਲੇ ਹੈ ਗੁਰਮੁਖ ਗੁਣੀ ਕਹੀਰ ਹੁੰਦਾ ਫਕੀਰ ਨਹੀਂ ਹੁੰਦਾ ਕੇਵਲ ਗਿਆਨੀ ਜਿਹੜਾ ਹੈਗਾ ਉਹ ਫਕੀਰ ਹੋ ਸਕਦਾ ਸੰਤੋਖੀ ਹੋ ਸਕਦਾ ਫਕੀਰ ਸੰਤੋਖੀ ਹੁੰਦਾ ਜਿਸ ਕੇ ਹਿਰਦੇ ਧਨ ਵਸੇ ਜਿਹਦੇ ਹਿਰਦੇ ਨਾਮ ਧਨ ਵਸਦਾ ਗਿਆਨ ਗੁਰਬਾਣੀ ਦਾ ਸਹੀ ਗਿਆਨ ਸੋਝੀ ਜਿਸ ਕੇ ਹਿਰਦੇ ਧਨ ਵਸੇ ਤਿਸ ਕਾ ਨਾਮ ਫਕੀਰ ਫਕੀਰ ਉਹਨੂੰ ਕਹਿੰਦੇ ਸੰਤੋਖੀ ਹੋਇਆ ਗਿਆਨ ਦਾ ਵੱਧਾ ਮਨ ਹੈ ਉਹਦਾ ਮਨ ਕਾਬੂਜ ਹੁੰਦਾ ਫਕੀਰ ਦਾ ਮਨ ਕਾਬੂਜ ਹੁੰਦਾ ਪਰ ਜਿਸ ਕਹਿਣ ਤੇ ਤੂੰ ਵਸੈ ਜਿਸ ਕੇ ਹਿਰਦੇ ਜੇ ਤੂੰ ਵਸੈ ਸੇ ਨਰ ਗੁਣੀ ਕੀ ਉਹ ਗੁਰੂ ਹਨ ਫਕੀਰ ਦੀ ਔਰ ਗੁਰਮੁਖ ਦੀ ਅੱਡ ਅੱਡ ਵਿਆਖਿਆ ਕਰ ਦਿੱਤੀ ਗੁਰਬਾਣੀ ਦੀ ਸਟੇਜ ਦੱਸ ਦਿੱਤੀ ਇੱਥੇ ਖੜਾ ਫਕੀਰ ਹਾਂਜੀ ਮੁਸਲਮਾਨਾਂ ਦੇ ਫਕੀਰ ਹੋ ਸਕਦੇ ਨੇ ਪੀਰ ਹੋ ਸਕਦੇ ਨੇ ਫਕੀਰ ਨੂੰ ਇਹ ਪੀਰ ਕਹਿੰਦੇ ਨੇ ਬ੍ਰਹਮ ਗਿਆਨੀ ਨਹੀਂ ਹੋਏ ਇਸੇ ਕਰਕੇ ਆਤਮ ਗਿਆਨੀ ਨਹੀਂ ਹੋਏ ਉਹਨਾਂ 'ਚ ਇਸੇ ਕਰਕੇ ਗੁਰੂ ਘਰ ਦੇ ਨਾਲ ਜਿਹੜੇ ਸ਼ੁੱਧ ਆਤਮਾ ਵਾਲੇ ਮੁਸਲਮਾਨ ਸੀ ਉਹ ਸਹਿਮਤ ਹੋਏ ਮੀਆਂ ਵੀਰ ਮੀਆਂ ਬੀਰ ਨੇ ਮੰਨਿਆ ਸਿੱਖ ਮਤ ਗੋਲ ਨਾਨਕ ਅੱਗੇ ਹੈ ਸਾਰੇ ਮੁਸਲਮਾਨ ਮੰਨਦੇ ਨੇ ਸ਼ੁੱਧ ਆਤਮਾ ਵਾਲੇ ਸਾਰੇ ਮੰਨਦੇ ਨੇ ਅੱਗੇ ਨਾਨਕ ਗੁਰਮੁਖੀ ਜਾਣੀ ਹੈ ਇਸੇ ਕਰਕੇ ਮੁਸਲਮਾਨ ਮਤ ਨੂੰ ਇੱਕ ਅੱਖ ਵਾਲੇ ਕਹਿਤਾ ਇੱਕ ਅੱਖ ਤਾਂ ਹੈ ਨਾ ਸੰਤੋਖੀ ਤਾਂ ਹੋਵੇ ਨਾ ਹੁਕਮ ਨਾਲ ਹੀ ਪ੍ਰਚਾਰ ਕਰਦੇ ਨੇ ਮੁਸਲਮਾਨ ਉਹਦਾ ਹੁਕਮ ਦੇ ਵਿੱਚ ਰਹੋ ਜਿਹੜੀ ਰੋਜ਼ੀ ਹੈ ਉਹ ਖੁਦਾ ਦੇ ਜੁਮੇ ਹੈ ਖੁਦਾ ਨੇ ਜੁਮਾ ਲਿਆ ਉਹਦਾ ਇਹ ਵਿਸ਼ਵਾਸ ਹੈ ਮੁਸਲਮਾਨਾਂ ਨੂੰ ਦੁਆਰ ਸਿੱਖਾਂ ਨੂੰ ਹਾਸ ਹੈ ਨਹੀਂ ਇਸ ਗੱਲ ਦਾ ਵਿਸ਼ਵਾਸ ਨਹੀਂ ਹੈ ਸਿੱਖਾਂ ਨੂੰ ਔਰ ਹਿੰਦੂਆਂ ਨੂੰ ਤਾਂ ਘਰ ਕੀ ਹੁਣ ਹਿੰਦੂਆਂ ਦਾ ਮਤਲਬ ਨਹੀਂ ਵਿਸ਼ਵਾਸ ਕਰਨਾ ਕਿਸੇ ਚੀਜ਼ ਤੇ ਹਿੰਦੂ ਤਾਂ ਉਹ ਤੇ ਵਿਸ਼ਵਾਸ ਕਰਦੇ ਨੇ ਜਿਹੜਾ ਉਹਦੇ ਕਾਬੂ 'ਚ ਹੈ ਮੂਰਤੀਆਂ ਦਾ ਕਾਬੂ ਜਾਂ ਤੇ ਵਿਸ਼ਵਾਸ ਹੈ ਉਹਨੂੰ ਪਤਾ ਹੈ ਨਾ ਕਿਹੜਾ ਵਿਗਾੜਨਾ ਸਾਡਾ ਕੁਝ ਇਹਦਾ ਕਿਹੜਾ ਸਾਨੂੰ ਕੋਈ ਆਰਡਰ ਕਰਨਾ ਇਹਦਾ ਕਿਹੜਾ ਸਾਨੂੰ ਕੋਈ ਖਤਰਾ ਹੈ ਜੇ ਤਾਂ ਕੋਈ ਖਤਰਾ ਨਹੀਂ ਉਹਦੇ ਤੇ ਵਿਸ਼ਵਾਸ ਕਰਦੇ ਪੱਥਰ ਤੋਂ ਕੀ ਖਤਰਾ ਹੈ ਕੋਈ ਖਤਰਾ ਜਿੱਥੇ ਮਰਜ਼ੀ ਰੱਖ ਲਓ ਚਾਰ ਦਿਨ ਨਾ ਪੂਜਾ ਕਰੋ ਕੁਝ ਨਹੀਂ ਕਰਨਾ ਇਹ ਜਾਈ ਕੁਛ ਅਸੀਂ ਕਰ ਲਿਆ ਉਹ ਜਿਹੜੀ ਰੀਸ ਅਸੀਂ ਕਰ ਲਈ ਸਾਲਾਂ ਨੇ ਕਰਾਤੀ ਨਾ ਅਗੇ ਗੁਰਦੁਆਰੇ ਹਾਂਜੀ ਨਾਨਕ ਗੁਰਮੁਖੀ ਜਾਣੀ ਹੈ ਜਾ ਕੋ ਆਪ ਕਰੇ ਪ੍ਰਕਾਸ਼ ਜਿਹਨੂੰ ਆਪ ਪ੍ਰਕਾਸ਼ ਕਰਦਾ ਹੈ ਚਾਨਣ ਕਰਦਾ ਜਿਹਦੇ ਅੰਦਰ ਉਹ ਗੁਰਮੁਖਾਂ ਨੇ ਗੱਲ ਸਮਝੀ ਹੈ ਅੱਜ ਦੀ ਗੱਲ ਵੀ ਉਹਨਾਂ ਨੇ ਦੱਸੀ ਹੈ ਜਿਹੜੀ ਦੱਸ ਚੁੱਕੇ ਪਿੱਛੇ